ਲੋਕ ਬਪਰਾ ਕਿਆ ਸਰਾਹੇ ਤੀਨ ਲੋਕ ਪਰਵੇ ਲਾਲੂ ਬੈਦ ਕੁੰਚਰ ਬਈ ਅਜਾ ਮਲ ਪਿੰਗੇ ਲੋ ਬੈ अजा ਮਲ कहो ਅੰਤ ਕਾਲ ਮੈਂ ਨਾਰਾਇਣ ਸੁਧਿਆਈ ਜਾਂ ਗਤ ਕੋ ਜੋਗੀ ਸੁਰ ਸੋ ਗਤ ਸਿਨ ਮੈਂ ਪਾਈ ਮੈਂ ਅਜਾ ਮਲ ਪਿੰ ਹਦ ਕੁੰਚ ਰਹਿ ਅਜਾ ਮਲ ਪਿੰਗਲਾ ਲੂਬੈ ਦੇ ਕੁੰਚਲ ਗਏ ਹਰੇ ਜਾ ਮਲ ਪਿੰਗੇ ਲਾਲੂਬ ਪਤਿ ਜਾ ਮਲ ਪਾਪ ਕਰ ਜਾਏ ਵਤਨੀ ਨੀਂਦ ਰਹਿਆ ਤੇ ਗੁਰ ਤੇ ਬੇਮੁਖ ਹੋਏ ਕੇ ਪਵ ਜਲ ਅੰਦਰ ਫਿਰਦਾ ਬਹਿਆ ਛੇ ਪੁੱਤ ਜਾਏ ਬੇਸਵਾ ਤੇ ਪਾਪਾਂ ਦੇ ਫਲ ਛੇ ਲਿਆ ਪੁੱਤਰ ਆਪਣਾ ਸਤਮਾ ਨਾਉ ਧਰਨ ਨੂੰ ਚਿਤ ਉਮਹਿਆ ਤੇ ਗੁਰੂ ਦੁਆਰੇ ਜਾਏ ਕੈ ਗੁਰਮੁਖ ਨਾਮ ਨਰਾਇਣ ਕਹਿਆ ਅੰਤ ਕਾਲ ਜਮ ਦੂਤ ਵੇਖ ਪੁੱਤ ਨਰਾਇਣ ਬੋਲੇ ਸ਼ਹਿਆ ਜਮਗਣ ਮਾਰੇ ਹਰ ਜਨਾ ਤੇ ਗਿਆ ਸੁਰਗ ਜਮ ਡੰਡਨਾ ਸਈਆ ਲਓ ਜੀ أجمل من لا لبد كنجر أجمل من لا لبد كنجر गए हर के पास भई गए हर के पास ऐसे दूर मत ने करे ਜੇ ਦੂਰ ਮਤ ਨਿਤ ਤਰੇ ਤੂ ਕਿਉ ਨਾ ਤਰੇ ਰਵਿਦਾਸ ਰੇ ਜਿਤ ਚੇਤ ਚੇਤ ਅਚੇਤ ਰੇ ਜਿਤ ਚੇਤ ਚੇਤ ਅਚੇਤ ਹੋ ਕਾਹੇ ਨ ਬਾਲਮੀ ਕਹਿ ਦੇਖ ਬਈ ਕਾਹੇ ਨ ਬਾਲਮੀ ਦੇਖ ਰੇ ਚਿਤ ਚੇਤ ਤੇ ਤਾਇਆ ਚੇਤ ਰੇ ਚਿਤ ਚੇਤ ਚੇਤ ਚੇਤ ਰੇ ਚਿਤ ਚੇਤ ਚੇਤ ਕਹਿੰਦੇ ਅਜਾਮਲ ਪਿੰਗਲਾ ਅਜਾਮਲ ਦਾ ਬਹੁਤ ਲੰਬਾ ਵਿਸਤਾਰ ਹੈ ਉਹ ਇੱਕ ਵਿਦਵਾਨ ਹੁੰਦਾ ਹੋਇਆ ਜਿਸ ਤਰ੍ਹਾਂ ਬਾਣੀ ਚ 11ਵੀਂ ਅਸ਼ਟਪਦੀ ਚ ਲਿਖਿਆ ਕਹਿੰਦੇ ਅਨਜਾਨਤ ਵਿਖਿਆ ਮੈਂ ਰਚੈ ਜੇ ਕੋਈ ਕਹੇ ਨਾ ਮੈਂ ਬੜਾ ਚਤਰ ਮੈਂ ਜੀ ਆ ਕਰਮ ਕਰ ਨਹੀਂ ਸਕਦਾ ਅਨਜਾਨਤ ਵਿਖਿਆ ਮੈਂ ਰਚੇ ਜੇ ਜਾਣਤ ਆਪਨ ਆਪ ਬਚੇ ਬਚ ਨਹੀਂ ਸਕਦਾ ਉਹ ਜੋ ਕੁਛ ਲਿਖਿਆ ਉਸ ਨੂੰ ਅਜਾਮਲ ਨੂੰ ਪਹਿਲੇ ਪਤਾ ਲੱਗ ਗਿਆ ਸੀ ਕਿ ਮੇਰਾ ਇਸ ਤਰ੍ਹਾਂ ਸੰਬੰਧ ਲਿਖਿਆ ਉਹ ਬਾਜ਼ਾਰ ਵਿੱਚ ਦੀ ਨਹੀਂ ਸੀ ਨੰਦਾ ਪਰ ਕੁਦਰਤ ਨੇ ਕੁਦਰਤ ਵੀ ਕੋਈ ਚੀਜ਼ ਹੈ ਨਾ ਅਜਾਮਲ ਦਾ ਉਧਾਰ ਹੋਇਆ ਅਜਾਮਲ ਉਧਰਿਆ ਕਹਿ ਇੱਕ ਵਾਰ ਇੱਕੋ ਵਾਰੀ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਹਨ ਕੁਬਜਾ ਉਦਰੀ ਅੰਗੁਸ਼ਟ ਧਾਰ ਤੇ ਅਜਾਮਲ ਉਦਰਿਆ ਕਹਿ ਇੱਕ ਵਾਰ ਇੱਕ ਵਾਰੀ ਕਹਿਣ ਨਾਲ ਉਹਦਾ ਉਧਾਰ ਹੋ ਗਿਆ ਅਜਾਮਲ ਪਿੰਗਲਾ ਇੱਕ ਵੇਸਵਾ ਸੀ ਅਜਾਮਲ ਪਿੰਗਲਾ ਤੇ ਲੁਬਦ ਕੁੰਚਰ ਉਹ ਜਿਹੜਾ ਹਾਥੀ ਸੀ ਗਜ ਹਸਤੀ ਗਜ ਇੰਦਰ ਤੇ ਆਇਓ ਹਰ ਕੀਓ ਮੋਖ ਉਹ ਵੀ ਰਾਗੀ ਸੀ ਬੜਾ ਇਹ ਗੰਧਰਵ ਸੀ ਸਵਰਗ ਦੇ ਵਿੱਚ ਹਾ ਹਾ ਤੇ ਹੂ ਹੂ ਇਹ ਦੋ ਜਣੇ ਗੰਧਰਵ ਸੀ ਉੱਥੇ ਮੁਕਾਬਲਾ ਹੋ ਗਿਆ ਕਹਿੰਦਾ ਮੈਂ ਬਹੁਤ ਵਧੀਆ ਗਾਉਣਾ ਕਹਿੰਦਾ ਮੈਂ ਵਧੀਆ ਉਹ ਰਿਸ਼ੀਆਂ ਤੋਂ ਪੁੱਛ ਲਿਆ ਤੇ ਰਿਸ਼ੀਆਂ ਦੇ ਮੋਹਰੇ ਲੱਗੇ ਝਗੜਨ ਉਹ ਕਹਿੰਦੇ ਜਾਓ ਕਹਿੰਦੇ ਅਵਮਾਨਿਓ ਤੁਸੀਂ ਜਾ ਕੇ ਮਾਤ ਲੋਕ ਦੇ ਵਿੱਚ ਇੱਕ ਗਾਜ ਇੱਕ ਹਸਤੀ ਬਣ ਜਾਓ ਇੱਕ ਤੰਦੂਆ ਬਣ ਜਾਓ ਉੱਥੇ ਜਾ ਕੇ ਲੜੋ ਗਾਜਰ ਗ੍ਰਹਿ ਲੜੇ ਜਲ ਪੀਤਰ ਤੇ ਲੜਤ ਲੜਤ ਦੁੱਖ ਪਾਇਆ ਤੇ ਜਉ ਪਰ ਸੁੰਡ ਰਹੀ ਗਾਜ ਉਪਰ ਜਲ ਉਪਰ ਤੇ ਤਬ ਤਬ ਗਾਜ ਤੇਰ ਅਲਾਇਆ ਉਸ ਨੇ ਗਜ ਅੰਦਰ ਆਇਓ ਹਰ ਕੀਓ ਮੋਖ ਉਹ ਅਜਾਮਲ ਪਿੰਗਲਾ ਲੁਬਦ ਕੁੰਚਰ ਗਏ ਹਰ ਕੇ ਪਾਸ ਉਹ ਹਰੀ ਦੇ ਪਾਸ ਪਹੁੰਚ ਜਾਏ ਉਹਨਾਂ ਦੇ ਬੈਕੁੰਠ ਦੇ ਧਾਮ ਨੂੰ ਚਲੇ ਗਏ ਪਰ ਕਹਿੰਦੇ ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰੇ ਰਵਦਾਸ ਉਹ ਆਪਣੇ ਮਨ ਨੂੰ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਦੁਰਮਤ ਜਿਹੜੇ ਉਹ ਉਥੇ ਨਿਸਤਰੇ ਹੋ ਜਾਂਦੇ ਆ ਤੋਂ ਇਸ ਤੇ ਮੈਂ ਹੁਣ ਨਾਮ ਤੇ 2 ਮਿੰਟ ਤੁਹਾਨੂੰ ਅਰਜ ਕਰਕੇ ਖਿਮਾ ਮੰਗ ਲੈਣੀ ਹੈ ਮਹਾਰਾਜ ਕਹਿੰਦੇ ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰਤ ਸਵਨਸ ਹੈ ਉਹ ਸੰਤ ਕਾ ਸੰਗ ਵਡ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਤੇ ਹੈ ਤੇ ਨਾਮ ਤੁਲ ਕੁਛ ਅਵਰ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਸੰਤਾਂ ਤੋਂ ਬਗੈਰ ਨਾਮ ਨਹੀਂ ਮਿਲ ਸਕਦਾ ਇਸ ਤੇ ਗੁਰੂ ਪੰਚਮ ਪਾਤਸ਼ਾਹ ਸਾਡੇ ਗੁਰੂ ਹੁੰਦੇ ਉਹ ਕਹਿੰਦੇ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਮੈਨੂੰ ਪ੍ਰੀਤ ਲੱਗੀ ਹੈ ਪ੍ਰਭੂ ਦਾ ਦਰਸ਼ਨ ਕਰਨ ਕਹਿੰਦੇ ਉਲਟਾ ਇਸ ਪੰਕਤੀ ਦਾ ਅਰਥ ਹੋਣਾ ਹੈ ਕਹਿੰਦੇ ਪਾਏ ਲਗੋ ਮੋਏ ਕਰੋ ਬਨੰਤੀ ਕਿਹਦੇ ਕਹਿੰਦੇ ਕੋਊ ਸੰਤ ਮਿਲੇ ਵੱਡ ਭਾਗੀ ਵੱਡਿਆਂ ਭਾਗਾ ਨਾ ਜੇ ਮੈਨੂੰ ਕੋਈ ਸੰਤ ਮਿਲ ਜਾਏ ਜਿੱਦਾਂ ਹੁਣ ਅਸੀਂ ਕਹਿੰਨੇ ਹਾਂ ਕਿ ਲਓ ਜੀ ਬੰਦੇ ਦੇ ਬੰਦਾ ਕਿਦਾਂ ਮੱਥਾ ਟੇਕ ਦੇਵੇ ਤੇ ਮਨੁੱਖ ਨੂੰ ਕਹਿੰਦੇ ਜੋ ਦੀਸੇ ਗੁਰਸਿੱਖੜਾ ਤਿਸ ਨਿਵ ਨਿਵ ਲਾਗਾ ਪਾਓ ਜੀ ਨਸਤਾਰਾ ਮਨ ਹੀ ਮਨ ਸਵਾਰਿਆ ਪੈਸਾ ਹੈ ਸਵਾਏ ਜਿਹਦੇ ਵਿੱਚ ਆਪਣਾ ਮਨ ਹੈ ਜਿਹੜੀ ਬੈਟਰੀ ਚਾਰਜ ਹੋਈ ਹੋਈ ਹੈ ਉਹਦੇ ਨਾਲ ਤਾਰ ਲੱਗੇਗੀ ਹੋ ਜਾਏਗੀ ਅਸਾਨੂੰ ਸਾਨੂੰ ਗ੍ਰਸਤੀਆਂ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਉਹ ਕਰਮ ਦਿੱਤੇ ਹਨ ਜਿਹੜੇ ਵੇਦਾਂਤ ਨੇ ਲਿਖੇ ਹਨ ਕਹਿੰਦੇ ਹਨ ਸਨਾਨੰ ਸੰਧਿਆ ਹੋਮ ਜਪੋ ਚਨੰ ਸਵਾਧਿਆਇਓ ਭੋਜਨੰ ਅਥਿਤੰ ਚੈਵ ਗ੍ਰਹਿਣੰ ਨਿਰਪਦੰਡਵਤ ਇਹ ਸੱਤ ਕਰਮ ਜਿਹੜੇ ਨਾ ਇਹ ਗ੍ਰਸਤੀ ਨੂੰ ਕਰਨੇ ਚਾਹੀਦੇ ਹਨ ਇਹ ਸਤਿਗੁਰੂ ਰਾਮ ਸਿੰਘ ਨੇ ਨਾਮਧਾਰੀ ਪੰਥ ਨੂੰ ਦਿੱਤੇ ਸਨਾਨੰ ਸੰਧਿਆ ਸ਼ਸ਼ਨਾਨ ਕਰਨਾ ਸੰਧਿਆ ਸ਼ਾਮ ਨੂੰ ਰਹਿ ਰਾਸ ਪੜਨੀ ਤੇ ਹੋਮ ਜਗ ਹੋਮ ਹੁੰਦਾ ਹਟਿਆ ਤੇ ਜਪੋ ਜਪ ਕਰਨਾ ਸਵਾਦ ਹੈ ਮਹਾਪੁਰਸ਼ੀਆਂ ਦੀਆਂ ਸਾਖੀਆਂ ਪੜਨੀਆਂ ਤੇ ਪਾਠ ਕਰਨਾ ਗੁਰਬਾਣੀ ਦਾ ਛੇਵਾਂ ਇਹ ਤੇ ਸਤਵਾਂ ਭੋਜਨੰ ਅਥਿਤੰ ਚੈਵ ਗਰਹੀਨ ਨਿਰਪਦੰਡਵਾਦ ਕੋਈ ਅਥਿਤੀ ਆਇਆ ਉਸ ਨੂੰ ਭੋਜਨ ਸ਼ਿਕਾਓ ਗੁਰੂ ਰਾਮ ਸਿੰਘ ਦਾ ਹੁਕਮ ਹੈ ਕਿ ਕਸਾਈ ਨੂੰ ਵੀ ਭੁੱਖਾ ਨਾ ਜਾਣ ਦਿਓ ਸਤਿਗੁਰੂ ਰਾਮ ਸਿੰਘ ਦੇ ਗੁਣ ਮੈਂ ਕੀ ਤੁਹਾਡੇ ਪਾ ਦੱਸਾਂ ਤੋ ਮੈਂ ਤੁਛ ਬੁੱਧੀ ਦਾ ਇਹ ਗੁਰ ਕੋ ਹੈ ਸੈਲ ਨਵਾਤੇ ਤ ਪਹਾੜ ਸੀ ਮਿਸ਼ਰੀ ਦਾ ਤੇ ਮੈਂ ਕੀਤੀ ਕਿਆ ਚਖਉ ਤੇਰੇ ਚੋਂ ਮੈਂ ਕੀੜੀ ਕੀ ਚੱਕ ਸਕਦਾ ਮੇਰੇ ਮੇਰੀਆਂ ਭੁੱਲਾਂ ਖਿਮਾ ਕਰਨੀਆਂ ਸੱਸੇ